ਪੋਖ ਤਖਾਰ ਨ ਵਿਆਪਈ ਕੰਠ ਮਿਲਿਆ ਹਰ ਨਾਹ ਪੋਖੀ ਪੋਖਰੀ ਪੋਖੀ ਪੋਖੀ ਤਖਾਰ ਨ ਵਿਆਪਈ ਕੰਠ ਮਿਲਿਆ ਇਹਦਾ ਪੋਛਦਾ ਹੈ ਸ਼ਸ਼ਾ ਹੁੰਦਾ ਹੈ ਪੋਸ਼ ਪੋਸ਼ਣ ਨੂੰ ਕਹਿੰਦੇ ਨੇ ਪੋਸ਼ਣ ਭਰਨ ਪੋਸ਼ਣ ਰੱਜ ਜਾਣ ਪੋਖੀ ਦਾ ਬਲ ਖੱਖਾ ਹੋਇਆ ਹੈ ਪੋਖ ਸ਼ਸ਼ਾ ਤੋਂ ਜੀ ਪੋਸ਼ ਕਰਦੇ ਨੇ ਖੱਖਾ ਆ ਗਿਆ ਪੰਜਾਬੀ ਚ ਪ੍ਰਕਿਰਤ ਭਾਸ਼ਾ ਚ ਪੰਜਾਬੀ ਤੋਂ ਪਹਿਲਾਂ ਆ ਗਿਆ ਸੀ ਕੱਖਾ ਜਦੋਂ ਪ੍ਰਭ ਆਰਾਧਿਆ ਜਾਂਦਾ ਜਿੱਦਾਂ ਚਿਰ ਮਾਇਆ ਦੀ ਭੁੱਖ ਹੈ ਪ੍ਰਭ ਨਹੀਂ ਆਰਾਧਿਆ ਜਾਂਦਾ ਕਹਿਣ ਦਾ ਮਤਲਬ ਇਹ ਹੈ ਜਦ ਮਾਇਆ ਦੀ ਭੁੱਖ ਮਿਟ ਜਾਂਦੀ ਹੈ ਆਨੰਦ ਹੋ ਜਾਂਦਾ ਨਾ ਇਹਦਾ ਗਿਆਨ ਮਿਲ ਜਾਂਦਾ ਹੈ ਕਿ ਉਹਦੇ ਨਾਲ ਮਾਇਆ ਦੀ ਭੁੱਖ ਮਿਟ ਜਾਂਦੀ ਹੈ ਗਿਆਨ ਨਾਲ ਇਹਨਾਂ ਰਾਜੇ ਜਾਂਦਾ ਕਿ ਮਾਇਆ ਦੀ ਭੁੱਖ ਨਹੀਂ ਰਹਿੰਦੀ ਜਾਂ ਫਿਰ ਨਾਮ ਦੀ ਭੁੱਖ ਰਹਿੰਦੀ ਹੈ ਫਿਰ ਆਦਰ ਉਹਨੂੰ ਕਹਿੰਦੇ ਭੁੱਖ ਹੀ ਤੁਖਾਰ ਨਾ ਵਿਆਪਈ ਤੋ ਵਿਆਪਈ ਕੰਠ ਮਿਲਿਆ ਹਰਨਾ ਕੰਠ ਮਿਲਿਆ ਜਿਹੜਾ ਆਨੰਦ ਹੈ ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਹਾਂ ਸਤਿਗੁਰੂ ਪਾਏ ਤੋਂ ਹੀ ਆਨੰਦ ਹੁੰਦਾ ਹੈ ਉਹੀ ਭੁੱਖੀ ਹੋਈ ਰੋਏ ਅਵੇ ਕੰਠ ਮਿਲਿਆ ਹਰਨਾ ਉੱਥੇ ਤੁਖਾਰ ਕਿੱਥੇ ਤੁਖਾਰ ਕੀ ਹੁੰਦਾ ਤੁਖਾਰ ਹੁੰਦਾ ਪਾਇਆ ਇਸ ਡਰ ਪਾਲਾ ਪਾਲਾ ਡਰ ਠੰਡ ਲੱਗਦੀ ਹੈ ਪਰ ਪਾਲਾ ਲੱਗਦਾ ਬਸ ਉਹ ਕਹਿੰਦੇ ਪਾਲਾ ਨਹੀਂ ਡਰ ਹੈਗਾ ਪਾਲਾ ਭੈ ਕਹਿੰਦੇ ਕੰਠ ਮਿਲਿਆ ਹਰਨਾ ਮੈਨੂੰ ਕੋ ਹਿਸਾਬ ਦੇਣਾ ਪਊਗਾ ਪਤਾ ਨਹੀਂ ਕੀ ਹੋਊਗਾ ਇਹ ਗੱਲਾਂ ਰਹਿਦੀਆਂ ਨਹੀਂ ਹਰ ਫਿਰ ਰੱਬ ਪਤਾ ਨਹੀਂ ਕੀ ਕਰੂਗਾ ਉਹ ਜਿਹੜੀਆਂ ਗੱਲਾਂ ਨੇ ਖਤਮ ਨੇ ਰਤਵੀਰ ਕਹਿੰਦਾ ਨਾ ਜਾਣੇ ਕਿਆ ਕਰ ਸੀ ਪੀਓ ਥਰ ਕੰਪੇ ਬਾਲਾ ਜੀਓ ਬਾਲਾ ਜੀਓ ਹਾਂ ਬਾਲਾ ਬਾਲਪਣ ਦੇ ਵਿੱਚ ਕਰਾ ਜਾ ਬਾਲਾ ਬਾਲਪਣ ਦੇ ਵਿੱਚ ਜਿਹੜਾ ਪਹਿਲਾਂ ਗਿਆਨ ਨਹੀਂ ਸੀ ਬਾਲਪਣ ਸੀ ਡਰ ਲੱਗਦਾ ਸੀ ਪਤਾ ਨਹੀਂ ਕੀ ਹੋਊਗਾ ਜਿਵੇਂ ਨਿਆਣੇ ਨੂੰ ਡਰ ਲੱਗਦਾ ਇਮਤਿਹਾਨ 'ਚ ਪਤਾ ਨਹੀਂ ਕੀ ਹੋਊ ਜਿਹੜਾ ਪਹਿਲੀ ਵਾਰ ਇਮਤਿਹਾਨ ਦੇਣ ਇਮਤਿਹਾਨ ਤੋਂ ਡਰਦਾ ਇਮਤਿਹਾਨ ਹੈ ਵੀ ਕੰਠ ਮਿਲਿਆ ਹਰ ਨਾਮ ਪੂਖਤ ਕਾਰਨ ਵਿਆਪਈ ਕੰਠ ਮਿਲਿਆ ਹਰ ਨਾ ਉਹਦਾ ਤਾਂ ਕੰਠ ਦੇ ਵਿੱਚ ਸੱਚ ਬਿਆ ਹੋਇਆ ਇੱਥੇ ਤੇ ਭਰ ਗਿਆ ਬਾਹਰ ਨੂੰ ਆ ਰਿਹਾ ਕੜਾ ਭਰਿਆ ਹੈ ਪੂਰਾ ਸੱਚ ਦਾ ਬਦੋ ਬਦੀ ਨਿਕਲ ਰਿਹਾ ਮੂੰਹ ਚੋਂ ਬਾਹਰ ਕੜਾ ਘਰ ਤੱਕ ਜਾ ਭਰ ਜਾਂਦਾ ਨਾ ਤੇ ਬਾਹਰ ਡੁੱਲਣਾ ਹੀ ਉਹਨੇ ਸੱਚ ਇੰਨਾ ਜ਼ਿਆਦਾ ਸਮਝ ਲਿਆ ਬਦੋ ਬਦੀ ਨਿਕਲ ਜਾਂਦਾ ਬਾਹਰ ਟੂਟੀ ਖੁੱਲੀ ਹੈ ਬਾਰਿਸ਼ ਹੁੰਦੀ ਘੜਾ ਭਰਿਆ ਹੈ ਜਿਹੜਾ ਵਿੱਚ ਪੈਣੇ ਡੁੱਲਦਾ ਹੀ ਬਾਤ ਪਰ ਉਹਦੇ ਵਿੱਚ ਪੈਂਦੀ ਹੈ ਘੜੇ 'ਚ ਬਾਰਿਸ਼ ਬਾਹਰ ਵਾਲੇ ਸਾਹਮਣੇ ਨਹੀਂ ਘੜੇ ਤਾਂ ਸਾਰਿਆਂ ਦੇ 'ਚ ਪੈਂਦੀ ਹੈ ਜਿਹੜਾ ਸਾਬੂ ਹੋਈ ਹੈ ਜਿਹਦਾ ਘੜਾ ਬੁੱਧਾ ਉਹਨੂੰ ਬਾਰਿਸ਼ ਕੀ ਕਰੂ ਇਹ ਘੜਾ ਸੱਤਾ ਦਾ ਭਰਿਆ ਹੋਇਆ ਪਰ ਜਲਦ ਇਹ ਬੁੱਧਾ ਹੋ ਨਹੀਂ ਪੈਂਦਾ ਉਹ ਮਨ ਵਿਦਿਆ ਚਰਨਾਰ ਬਿੰਦ ਦਰਸ਼ਨ ਲੱਗਣਾ ਸਾਹ ਮਨ ਮਨ ਤਾਂ ਬਿੰਦ ਮਨ ਦਾ ਚਰਨਾਂ ਨਾਲ ਸ਼ਬਦ ਨਾਲ ਜੁੜਿਆ ਹੈ ਸੁਰਤਾਂ ਮਨ ਨਹੀਂ ਵੱਜਦਾ ਡੋਲਦਾ ਮਨ ਵਿਦਿਆ ਚਰਨਾਰ ਬਿੰਦ ਹਾਂ ਚਰਨਾਂ ਦੇ ਨਾਮ ਮਨ ਤਾਂ ਬਿੰਦਿਆ ਪਿਆ ਮਨ ਨੂੰ ਰਾਸ ਆ ਰਿਹਾ ਨਾ ਦਾ ਦਰਸ਼ਨ ਲੱਗਣਾ ਸਾਹ ਦਰਸ਼ਨ ਲੱਗਿਆ ਹੈ ਦਰਸ਼ਨ ਦੇਖ ਜੀਵਾ ਕੋ ਤੇਰਾ ਦਰਸ਼ਨ ਨੂੰ ਹੋ ਰਿਹਾ ਹੈ ਰਸ ਮਿਲ ਰਿਹਾ ਹੈ ਉਹ ਕਿਸੇ ਪਾਸੇ ਉਹ ਦੇਖ ਰਿਹਾ ਨਹੀਂ ਜਾਗਦਾ ਨਹੀਂ ਬਣਿਆ ਪਿਆ ਤੋਂ ਤੱਕ ਟਿਕਿਆ ਹੈ ਓਟ ਗੋਬਿੰਦ ਗੋਪਾਲ ਰਾਏ ਸੇਵਾ ਸੁਆਮੀ ਲਾਓ ਓਟ ਕੀ ਦੀ ਉੱਥੇ ਉੱਥੇ ਓਟ ਬਿਨਾ ਪੈ ਨਹੀਂ ਜਾਂਦੀ ਹਰ ਪ੍ਰਕਾਰ ਦਾ ਡਰ ਦੀ ਓਟ ਹੈ ਕਿਸੇ ਵੀ ਭੈ ਤੋਂ ਰੱਖਿਆ ਪਰਬ੍ਰਹਮ ਦੀ ਰੱਖਿਆ ਚ ਰੱਖਿਆ ਦੇ ਵਿੱਚ ਹੈ ਕਸਟਡੀ ਦੇ ਵਿੱਚ ਹੈ ਹੁਕਮ ਦੀ ਚ ਤੇ ਕੋਈ ਖਤਰਾ ਨਹੀਂ ਹੈ ਉੱਥੇ ਕਿ ਖਤਰਾ ਹੀ ਨਹੀਂ ਤਾਂ ਭੈ ਵੀ ਕੋਈ ਨਹੀਂ ਹੈ ਓਟ ਹੈ ਉੱਥੇ ਸ਼ਬਦ ਦੀ ਓਟ ਗੋਬਿੰਦ ਗੋਪਾਲ ਰਾਏ ਗੋਬਿੰਦ ਗੋਪਾਲ ਰਾਏ ਦੀ ਓਟ 'ਚ ਬੈਠਾ ਹੈ ਕਿਸੇ ਵੀ ਦੁਸ਼ਮਣ ਤੋਂ ਕੋਈ ਖਤਰਾ ਨਹੀਂ ਹੈ ਸੰਸਾਰ ਦਾ ਕੋਈ ਖਤਰਾ ਨਹੀਂ ਹੈ ਸੇਵਾ ਸਵਾਮੀ ਦਾ ਸਵਾਮੀ ਦੀ ਸੇਵਾ ਲੱਗਿਆ ਹੈ ਅੱਲਾ ਹਾਈ ਲਾਹ ਲੈ ਰਹੇ ਉਥੇ ਸਵਾਮੀ ਦੀ ਸੇਵਾ ਕੀ ਸਵਾਮੀ ਦੀ ਸੇਵਾ ਲੱਗਿਆ ਹੈ ਜਿਵੇਂ ਬੁਲਾਉਂਦਾ ਤੇ ਬੋਲਦਾ ਹੋਰ ਸੇਵਾ ਕੀ ਕਰਨਾ ਜੋ ਚਲਾਉਂਦਾ ਉਹ ਚੱਲਦਾ ਹੋਰ ਸਵਾਮੀ ਦੀ ਸੇਵਾ ਕੀ ਜੋ ਬੁਲਾਉਂਦਾ ਤੇ ਨਾਨਕ ਦਾਸ ਬੋਲੇ ਕੁੱਤੇ ਦਾ ਕੀ ਕੰਮ ਹੈ ਭੌਂਕਣਾ ਜਿਵੇਂ ਮਾਲਕ ਕਹਿੰਦਾ ਭੌਂਕਦਾ ਵੀਰ ਕਹਿੰਦਾ ਕੁੱਕਰ ਰਾਮ ਕੋ ਪੁੱਤਿਆ ਮੇਰੋ ਨੋ ਕੀ ਉਹ ਕੁੱਤੇ ਦੀ ਸੇਵਾ ਨਹੀਂ ਹੁੰਦੀ ਜਿਹੜਾ ਆਪਾਂ ਰੱਖਿਆ ਹੁੰਦਾ ਉਹ ਵੀ ਸੇਵਾ ਹੈ ਜਿਵੇਂ ਆਪਣੇ ਕੁੱਤੇ ਰੱਖੇ ਨੇ ਪਹਿਰਾ ਦਿੰਦੇ ਨੇ ਆਪਾਂ ਉਹਨਾਂ ਨੂੰ ਉਹਦੀ ਸੇਵਾ ਕਰਦੇ ਹਾਂ ਹਰ ਪ੍ਰਕਾਰ ਦੀ ਚਿੰਤਾ ਹੈ ਮੈਂ ਪਰਮੇਸ਼ਰ ਨੂੰ ਵੀ ਸੇ ਬਗੈਰ ਸੇਵਾ ਹੋਰ ਸੇਵਾ ਕੀ ਕਰ ਸਕਦਾ ਬਲਾਇਆ ਬੋਲਦਾ ਹੋਰ ਨਾ ਸੇਵਾ ਕੀ ਕਰਦੀ ਬਾਕੀ ਤਾਂ ਦੇ ਵਾਸਤੇ ਵਿੱਚ ਕੁਝ ਨਹੀਂ ਹੈ ਵਿਖਿਆ ਪੂਰਨ ਸਕਈ ਮੇਰੇ ਸਾਧੂ ਗੁਣ ਗਾਹ ਵਿਖਿਆ ਜਿਹੜੀ ਆ ਵਿਖਿਆ ਦਾ ਖਤਰਾ ਹੈ ਆ ਦੇਖੋ ਮਾਇਆ ਦਾ ਖਤਰਾ ਹੈ ਹਰ ਵਕਤ ਮਾਇਆ ਦਾ ਕੋਈ ਤੀਰ ਨਾ ਵਜੇ ਜਿਹੜਾ ਸੰਤੋਖ ਦੀ ਸਜੋ ਹੈ ਮਜ਼ਬੂਤ ਹੈ ਗਿਆਨ ਦੀ ਢਾਲ ਮਜ਼ਬੂਤ ਹੈ ਕਿਉਂਕਿ ਵੱਜਦਾ ਵੀ ਆ ਕੇ ਆਵੇ ਬਾਹਰ ਰਹਿੰਦਾ ਦੂਰ ਹੈ ਨੇੜੇ ਆਉਂਦਾ ਹੀ ਨਹੀਂ ਕਿਲੇ ਦੀਆਂ ਦੀਵਾਰਾਂ ਨੇ ਲੋਹੇ ਦੀਆਂ ਬਾਹਰ ਰਹਿੰਦਾ ਜੇ ਕੋਈ ਤੀਰ ਵੱਜਦਾ ਅੰਦਰ ਤਾਂ ਆਉਂਦਾ ਹੀ ਨਹੀਂ ਦੇਖਿਆ ਕੋਈ ਨਹੀਂ ਕਰਦਾ ਦੇਖਿਆ ਪਹੁੰਚ ਸਕੀ ਜੇ ਵੱਜਦਾ ਵੀ ਨਾ ਤਾਂ ਉੱਥੇ ਤੱਕ ਅਸਰ ਨਹੀਂ ਜਾਂਦਾ ਹੈ ਉਹ ਜਾਂ ਅਸਰ ਜਾਂਦਾ ਤੀਰ ਵੱਜੇ ਸਾਹਿਬ ਜਾਂਦਾ ਸ਼ਹੀਦ ਕਰਤੇ ਤੀਰ ਵੱਜਦਾ ਸਜੋਤ ਹੈ ਵੀ ਪਰ ਅੰਦਰ ਜ਼ਖਮ ਨਹੀਂ ਕਰਦਾ ਧੱਕਾ ਜਿਹਾ ਜਿਹੜਾ ਲੱਗਦਾ ਉਹਨਾਂ ਨੂੰ ਧੱਕਾ ਲੱਗੇ ਜਦੋਂ ਸੰਭਲ ਕੇ ਫਿਰ ਜਦੋਂ ਜਫਰਨਾਮਾ ਲਿਖਦਾ ਲੱਗਦੇ ਨੇ ਪਰ ਉਹ ਅੰਦਰ ਨਹੀਂ ਜਾ ਕੇ ਕਹਿਲ ਨਹੀਂ ਕਰਦੇ ਉਹ ਸੱਚ ਦਿਖਾਉਂਦੇ ਜਿਹੜੇ ਲੋਕਾਂ ਨੂੰ ਦਿਖਾਉਂਦੇ ਨੇ ਵੀ ਹਜ਼ਾਰ ਸੰਧੂ ਬਨ ਜੂ ਇਹ ਹੋ ਜੂ ਉਹ ਹੋ ਜੂ ਨਹੀਂ ਹੁੰਦਾ ਮਿਲ ਸਾਧੂ ਗੁਣ ਦਾ ਮਿਲ ਸਾਧੂ ਗੁਣ ਦਾ ਸਾਧੂਆਂ ਨਾਲ ਮਿਲ ਕੇ ਗੁਣ ਦਾ ਸਾਧੂਆਂ ਦੇ ਵਿੱਚ ਬੈਠ ਕੇ ਗੁਣ ਗਾਇਨ ਕਰ ਪਰਮੇਸ਼ਰ ਆ ਕਬ ਆ ਸੇਵਾ ਸੇਵਾ ਹੀ ਹੋਰ ਕੀ ਹੈ ਜਹ ਤੇ ਉਪਜੀ ਤਹ ਮਿਲੀ ਸੱਚੀ ਪ੍ਰੀਤ ਸਮਾਹ ਬਸ ਫਿਰ ਕੀ ਆ ਆਤਮਾ ਜਿਹੜੀ ਚੀਜ਼ ਤੋਂ ਪੈਦਾ ਹੋਈ ਉਹਦੇ ਚ ਮਿਲ ਜਾਂਦੀ ਹੈ ਜਾ ਕੇ ਸੱਚੀ ਪ੍ਰੀਤ ਹੈ ਜਿਹੜੀ ਇਹੀ ਸਬੂਤੀ ਹੈ ਪ੍ਰੀਤ ਜੇ ਸੱਚੀ ਹੋਵੇ ਪ੍ਰੀਤ ਜੇ ਸੱਚੀ ਹੋਵੇ ਪ੍ਰੀਤ ਸੱਚੀ ਕਰਾਣੇ ਹੁੰਦੀ ਝੂਠੀ ਜਿਹੜਾ ਨਾ ਵਰਦੀ ਗੱਲ ਸੰਸਾਰ ਦੀ ਪ੍ਰੀਤ ਝੂਠੀ ਹੈ ਝੂਠੀ ਦੇਖੀ ਪ੍ਰੀਤ ਜਗਤ ਸੰਸਾਰ ਦੀ ਪ੍ਰੀਤ ਝੂਠੀ ਹੈ ਜਗਤ ਉਹ ਜਿੱਦਾਂ ਨਾ ਵਰਦੀ ਗੱਲ ਸੱਚੀ ਪ੍ਰੀਤ ਕਰਾਣੇ ਹੁੰਦੀ ਜਿਹਦੇ ਨਾਲ ਹੁੰਦੀ ਉਹ ਜਸਮਾ ਜਾਂਦਾ ਸੱਚੀ ਪ੍ਰੀਤ ਕਿਹਦੇ ਨਾਲ ਹੁੰਦੀ ਹੈ ਸੱਚ ਨਾਲ ਹੁੰਦੀ ਹੈ ਝੂਠ ਨਾਲ ਸੱਚੀ ਪ੍ਰੀਤ ਹੁੰਦੀ ਹੋਈ ਨਹੀਂ ਜਦ ਮੂਰੇ ਝੂੜਾ ਨਾਲ ਸੱਚੀ ਪ੍ਰੀਤ ਕਿਵੇਂ ਹੋ ਜੂ ਤਾਂ ਪ੍ਰੀਤ ਸੱਚੀ ਹੈ ਤਾਂ ਸੱਚ ਨਾਲ ਜੁੜੂਗੀ ਜੋੜੂਗੀ ਝੂਠ ਨਾਲ ਕਿਵੇਂ ਜੋੜੂਗਾ ਪ੍ਰੀਤ ਸੱਚੀ ਕਿਵੇਂ ਰਹੇਗੀ ਵਿੱਚ ਤਾਂ ਉਹਦਾ ਝੂਠ ਇੱਕ ਤਰ੍ਹਾਂ ਦਾ ਝੂਠ ਨਾਲ ਜੁੜ ਗਿਆ ਫਿਰ ਸੱਚ ਕਿਵੇਂ ਰਹੇਗਾ ਗਿਆ ਦੂਏ ਸਿਰੇ ਤਾਂ ਝੂਠ ਖੜਾ ਫਿਰ ਪ੍ਰੀ ਸੱਚੀ ਕਿਵੇਂ ਰਹੇਗੀ ਜਿੱਥੇ ਜਾ ਕੇ ਪ੍ਰੀ ਜੋੜਨੀ ਉਹ ਵੀ ਸੱਚ ਚਾਹੀਦਾ ਤਾਂ ਹੀ ਸੱਚੀ ਰਹੂ ਸੁੱਚਾ ਹੱਥ ਹੋਵੇ ਜੇ ਝੂਠੀ ਚੀਜ਼ ਨੂੰ ਲਾ ਦਈਏ ਤਾਂ ਝੂਠਾ ਹੋ ਗਿਆ ਤਾਂ ਝੂਠਾ ਹੋ ਗਿਆ ਹੱਥ ਪ੍ਰੀਤ ਸੱਚੀ ਝੂਠੀ ਚੀਜ਼ ਨੂੰ ਲਾ ਦਈਏ ਤਾਂ ਝੂਠੀ ਹੋਏ ਗਈ ਜਿਹਨਾਂ ਜੋੜੀ ਉਹਦਾ ਝੂਠ ਹੈ ਨਾ ਫਿਰ ਸੱਚੀ ਕਿੱਥੇ ਰਹਿ ਗਈ ਤਾਂ ਹੀ ਮੂਲ ਝੂਠਾ ਹੋ ਜਾਂਦਾ ਹਾਂ ਜਿਹੜਾ ਸੱਚੀ ਪ੍ਰੀਤ ਆਤਮਾ ਨਾਲ ਹੋ ਸਕਦੀ ਔਰ ਕਿਸੇ ਜੀ ਨਾਲ ਹੋਏ ਨਹੀਂ ਸਕਦੀ ਸਰੀਰ ਨਾਲ ਨਹੀਂ ਹੋ ਸਕਦੀ ਮਾਇਆ ਨਾਲ ਨਹੀਂ ਹੋ ਸਕਦੀ ਜੋ ਖਰੂਦੀ ਦੇ ਉਹਦੇ ਨਾਲ ਨਹੀਂ ਹੋ ਸਕਦੀ ਇਹ ਤਾਂ ਨਿਰਾਕਾਰੀ ਲੈਵਲ ਤੇ ਹੁੰਦੀ ਹੈ ਸੱਚੀ ਪ੍ਰੀਤ ਤਾਂ ਹੀ ਤਾਂ ਸਾਰੇ ਆਪਣੇ ਲੱਗਦੇ ਨੇ ਫਿਰ ਆਤਮਾ ਨਾਲ ਹੁੰਦੀ ਹੈ ਸੱਚੀ ਪ੍ਰੀਤ ਆਤਮਾ ਸਭ ਇੱਕੋ ਹੀ ਹੈ ਸਾਰੀ ਆਤਮਾ ਹੀ ਆ ਜਾਂਦੀ ਹੈ ਵਿੱਚ ਕੀੜੀ ਤੇ ਲੈ ਕੇ ਹਾਥੀ ਤੇ ਇਹ ਕਿਉਂਕਿ ਆਤਮਾ ਚੀਜ਼ ਜਾਤਵਾਂ ਦੀ ਤੇ ਸਰੀਰ ਦੀ ਹੀ ਨਹੀਂ ਫਿਰ ਉਹ ਤਾਂ ਬਹਿਰੂਪੀਆ ਹੋਇਆ ਹੋਇਆ ਇਹ ਤਾਂ ਕਲੰਦਰ ਕੇਸ ਹੋਇਆ ਉਹ ਤਾਂ ਰੂਪ ਨੇ ਕਲੰਦਰ ਕੇਸ ਵਾਲੇ ਕਲੰਦਰ ਕੇਸਵਾ ਦੇ ਰੂਪਾ ਮਾਲੀ ਨੂੰ ਦੇਖਦਾ ਹੈ ਫਿਰ ਉਹ ਇਹ ਨਹੀਂ ਦੇਖਦਾ ਵੀ ਆ ਆਟੇ ਦਾ ਸ਼ੇਰ ਆਟੇ ਦੀ ਗਊ ਆਟਾ ਦੇਖਦਾ ਉਹ ਗਊ ਨਹੀਂ ਦੇਖਦਾ ਸ਼ਕਲ ਉਹਦੀ ਚਾਹੇ ਗਊ ਦੀ ਹੈ ਚਾਹੇ ਸ਼ੇਰ ਦੀ ਹੈ ਤਾਂ ਆਟਾ ਹੀ ਗੂੜ ਕੀ ਤਾਂ ਆਟਾ ਹੋ ਮਿੱਟੀ ਦੀ ਤਾਂ ਮਿੱਟੀ ਹੈ ਗੂੜ ਚੀਜ਼ ਸੋਨੇ ਦੀ ਹੈ ਤਾਂ ਸੋਨੇ ਗੂੜ ਚੀਜ਼ ਉਹ ਜੀ ਦੇਣਾ ਜਿਹਦੀ ਬੜੀ ਹੋਈ ਹੈ ਉਹ ਕੀ ਹੈ ਉਹਦਾ ਰੂਪ ਕੀ ਆਪਾਂ ਨੇ ਕੀ ਲੈਣਾ ਤੇ ਜੇ ਥੋੜਾ ਦੇ ਅਲੱਗ-ਅਲੱਗ ਬਣਾ ਕੇ ਰੱਖਦੀ ਹੈ ਮੂਰਤੀ ਨੂੰ ਗਊਆ ਛੇੜਾ ਘੋੜਾ ਉਹ ਤਾਂ ਉਹਨਾਂ ਨੇ ਕੋਸੋਂ ਤੋਲ ਲੈਣਾ ਵੀ ਸੋਨਾ ਕਹਿੰਦੇ ਕੋਸੋਂ ਤੋਲ ਜਾਣਾ ਸੋਨਾ ਤਾਂ ਉਹ ਪਿੱਤਲ ਲੈਂਦੇ ਨੇ ਫੁੱਟੇ ਕੋਸੋਂ ਤੋਲ ਲੈਣ ਨੇ ਲੋਹੇ ਕੋਸੋਂ ਤੋਲ ਲੈਣ ਨੇ ਇਸ ਕਰਕੇ ਆਤਮਾ ਜਦ ਇੱਕ ਚੀਜ਼ ਹੈ ਉਹ ਇੱਕੋ ਤੋਂ ਤੁਲ ਜਾਣੀ ਹੈ ਇੱਕੋ ਚੀਜ਼ ਹੈ ਉਹ ਉਹ ਤਾਂ ਅਸੀਂ ਆਤਮਾ ਨਹੀਂ ਨਾ ਦੇਖਦੇ ਸਰੀਰ ਦੇਖਦੇ ਆ ਤਾਂ ਕਰਕੇ ਵੱਖੋ ਵੱਖਰਾ ਲੱਗਦਾ ਇਹ ਝੂਠੀ ਪ੍ਰੀਤ ਹੈ ਸਾਡੀ ਤਾਂ ਹੀ ਜੇ ਆਤਮ ਦਰਸ਼ਨ ਨਹੀਂ ਸਾਡੇ ਕੋਲ ਅੱਖੇ ਦੀ ਆਤਮਾ ਨੂੰ ਦੇਖਣ ਵਾਲੀ ਉਹ ਜਦ ਅੱਖ ਬੁੱਧੀ ਖੁੱਲਦੀ ਹੈ ਉਹ ਬੁੱਧੀ ਵਿਵੇਕ ਬੁੱਧੀ ਬੁੱਧੀ ਹੈ ਫੇਰ ਸਮਝ ਹੁੰਦੀ ਹੈ ਇਸ ਗੱਲ ਦੀ ਕਰਗਹਿ ਹੈ ਲੀਨੀ ਪਾਰ ਬ੍ਰਹਮ ਬਹੁੜ ਨ ਵਿਛੜੀਆਂ ਬਸ ਫਿਰ ਉਹਨੇ ਹੱਥ ਫੜ ਲਿਆ ਕਰ ਗਹਿਲੀ ਨਹੀਂ ਪਾਰ ਬ੍ਰਹਮ ਹੱਥ ਤੇ ਫੜ ਲਿਆ ਪਾਖਰਾਦਰ ਜੋ ਖਿੱਚ ਕੇ ਆਪਣੇ ਸੱਚਖੰਡ 'ਚ ਬਿਠਾ ਲਿਆ ਲੈ ਜਾ ਕੇ ਤੇ ਫਿਰ ਬਿਠਣਾ ਕਿੱਥੋਂ ਆ ਸੱਚਖੰਡ 'ਚ ਕੌਣ ਆਉਂਦਾ ਇੱਥੇ ਇਤੋਂ ਹੱਥ ਫੜਿਆ ਕਰ ਗਹਿਲੀ ਦੀ ਪਾਰ ਬ੍ਰਹਮ ਹੋਇਆ ਨਾ ਬਾਹ ਦੇ ਬਾਪ ਮੀਠਲਾ ਬਾਹ ਦੇ ਬਾਹ ਦੇ ਦੇ ਫੜਿਆ ਉਹ ਬਾਹ ਆ ਹੈ ਨਹੀਂ ਉਹ ਉਹ ਜਿਹੜੀ ਬਾਹ ਹੈ ਉਹ ਪਰਮੇਸ਼ਰ ਕੋਲ ਹੈ ਆਦਮੀ ਕੋਲ ਨਹੀਂ ਹੁੰਦੀ ਉਹ ਪਰਮੇਸ਼ਰ ਦਾ ਹੀ ਹੱਥ ਹੈ ਆਦਮੀ ਕੋਲ ਨਹੀਂ ਹੱਥ ਹੈ ਪਰ ਗਏ ਲੀਦੀ ਪਾਰ ਬ੍ਰਹਮ ਬਾਹੜ ਨਾ ਵਿਛੜੀ ਇਹਦਾ ਨਹੀਂ ਹੱਥ ਫੜਿਆ ਹੈਗਾ ਬਾਹ ਦੇ ਕੇ ਹੈ ਮੇਰੀ ਬਾਹ ਫੜੀ ਕੇ ਹੋਇਆ ਬਾਹ ਦੇਤੀ ਕੱਢ ਲਿਆ ਬਾਹਰ ਲੋ ਜੀ ਬੋਹੜ ਨਾ ਵਿਛੜੀ ਆ ਦੁਬਾਰਾ ਵਿਛੜਨ ਦਾ ਮਤਲਬ ਹੀ ਨਹੀਂ ਰਹਿ ਗਿਆ ਫਿਰ ਕਿਉਂ ਵਿਛੜ ਬਾਹਰ ਜਾਉਂ ਲੱਖ ਬੇਰੀਆਂ ਹਰ ਸੱਜਣ ਅਗਮ ਅਗਾ ਹਾਂ ਜਿਹੜਾ ਹਰ ਸੱਜਣ ਅਗਮ ਹੈ ਬਾਹਰ ਜਾਉਂ ਲੱਖ ਬੇਰੀਆਂ ਅਗਮ ਇਸ ਕਰਕੇ ਸਭ ਕੁਝ ਸੁਣ ਕੇ ਵੀ ਪਤਾ ਲੱਗਦਾ ਵੀ ਕੀ ਚੀਜ਼ ਹੈ ਫਿਰ ਅਗਮ ਬੜਿਆ ਬੁੱਧੀ ਸਭ ਕੁਝ ਸੁਣੀ ਜਾਂਦਾ ਫਿਰ ਵੀ ਨਹੀਂ ਪਤਾ ਲੱਗਦਾ ਕੀ ਚੀਜ਼ ਹੈ ਅਜਨਾ ਜਰ ਦਿਖ ਨਹੀਂ ਜਾਂਦਾ ਉਹਨਾਂ ਜਿਹੜਾ ਅਗਮ ਹੀ ਰਹਿਣਾ ਬਾਹਰ ਜਾਉ ਲਖ ਵੇਰੀਆਂ ਹਰ ਸੱਜਣ ਤੇ ਕਿਉਂਕਿ ਅਗੰਮ ਅਗਾਏ ਅਗਾਏ ਜੇ ਹੁਲਤਾ ਗੱਬ ਅਗਾਹ ਨੇ ਰਹਿਣਾ ਜੇ ਉਹ ਦੇਖ ਵੀ ਜਾਵੇ ਫਿਰ ਅਗਾਹ ਹੈ ਫਿਰ ਉਹਦੀ ਗਹਿਰਾਈ ਦਾ ਨਹੀਂ ਪਤਾ ਫਿਰ ਉਹਦੇ ਗਿਆਨ ਦਾ ਨਹੀਂ ਪਤਾ ਫਿਰ ਉਹਦੀ ਸ਼ਕਤੀ ਦਾ ਨਹੀਂ ਪਤਾ ਜੇ ਸਮੁੰਦਰ ਦਰਿਆ ਨੂੰ ਮਿਲ ਵੀ ਗਿਆ ਫਿਰ ਵੀ ਅਗਾਹ ਹੈ ਦਰਿਆਵਾਂ ਤੇ ਸਮੁੰਦਰ ਗਾਇ ਮਿਲਦਾ ਗਿਆ ਜਾ ਕੇ ਬਾ ਮਿਲ ਗਿਆ ਇੰਨਾ ਹੀ ਪਤਾ ਸਮੁੰਦਰ ਨੂੰ ਵੀ ਹੁਣ ਮੈਂ ਸਮੁੰਦਰ ਤੇ ਆ ਗਿਆ ਉਹ ਮਨ ਟਿਕ ਗਿਆ ਉਹਦਾ ਜਿਹੜਾ ਪਾਣੀ ਦਾ ਬਹਾਅ ਸੀ ਉਹ ਰੁਕ ਗਿਆ ਅੱਗੇ ਨੂੰ ਨਹੀਂ ਵਧ ਰਿਹਾ ਸਿਰਫ ਤਸੱਲੀ ਇਹ ਹੋਣੀ ਹੈ ਕਿ ਜਿਹੜਾ ਮਨ ਦੀ ਸਾਡੀ ਚਾਲ ਹੈ ਚਾਲ ਰੁਕਦੀ ਨਹੀਂ ਇਹਨੇ ਰੁਕ ਕੇ ਥਿਰ ਹੋ ਜਾਣਾ ਐ ਸਮਝੋ ਵੀ ਲਾਜ ਅੱਗੇ ਕਿਨਾਰੇ ਦੇ ਨਾਲ ਜੁੜ ਕੇ ਅਸੀਂ ਉਹਦੇ ਨਾਲ ਜੁੜ ਗਏ ਫਿਰ ਹੋ ਗਏ ਗਾਹਾਂ ਕਿੱਡਾ ਕਾ ਸਮੁੰਦਰ ਕੋਈ ਨਹੀਂ ਪਤਾ ਹੈਗਾ ਤਸੱਲੀ ਹੋ ਗਈ ਵੀ ਅਸੀਂ ਟਿਕਾਣੇ ਤੇ ਪਹੁੰਚ ਗਏ ਦਰਿਆ ਨੂੰ ਪਰਲਾ ਪਾਸਾ ਦੀਨਾ ਸਮੁੰਦਰ ਦਾ ਕਿਤੇ ਆਪਣਾ ਕੋ ਦੀਨਾ ਨੂੰ ਆਲਾ ਦਾ ਖੜ ਗਿਆ ਉਹਦਾ ਹੀ ਪਾਣੀ ਜਿਹੜਾ ਆਲਾ ਦੇ ਖੜਾ ਜ਼ਿਆਦਾ ਹੀ ਪਾਣੀ ਹੁੰਦਾ ਦੂਰ ਸੇ ਜਿਹੜਾ ਖੜਾ ਹੈ ਪਿੱਛੋਂ ਆਈ ਜਾਂਦਾ ਦੂਰ ਸੇ ਹੀ ਖੜਾ ਹੈ ਪਾਣੀ ਦਾ ਦਰਿਆ ਦਾ ਹੀ ਹੈ ਜਿਹੜਾ ਦੂਰ ਸੇ ਦੀਦਾ ਉਹਨੂੰ ਆਪਣਾ ਹੀ ਪਾਣੀ ਜਿਹੜਾ ਪੂਰੇ ਆਇਆ ਹੋਇਆ ਹੈ ਕਿਉਂਕਿ ਰੁਕ ਗਿਆ ਦਾ ਮਤਲਬ ਸੁੰਦਰ ਆ ਗਿਆ ਅਰ ਉਧਰੋਂ ਜਾਂ ਛੱਲਾ ਹੁੰਦੀਆਂ ਨੇ ਬੜਬੜੀਆਂ ਫਿਰ ਪਤਾ ਲੱਗਦਾ ਵੀ ਹਾਂ ਸਮੁੰਦਰ ਛੱਲਾਂ ਦੇ ਪਾਣੀ ਦਾ ਟੇਸਟ ਹੋਰ ਹੈ ਇਹਦੇ ਵਾਲੇ ਨੂੰ ਛੱਲਾਂ ਦੇ ਪਾਣੀ ਕੀ ਨੇ ਇਹਦਾ ਪਾਣੀ ਨਮਕੀਨ ਹੈ ਨਹੀਂ ਦਰਿਆ ਦਾ ਉਹ ਛੱਲਾ ਦਾ ਟੇਸਟ ਦੱਸਦਾ ਵੀ ਇਹ ਟੇਸਟ ਜਿਹੜਾ ਹੈ ਮੇਰੇ ਵਾਲਾ ਤਾਂ ਹੈ ਨਹੀਂ ਇਹ ਸਮੁੰਦਰ ਦਾ ਟੇਸਟ ਹੈ ਉਹ ਛੱਲਾ ਹੀ ਦੱਸਦੀਆਂ ਨੇ ਸ਼ਬਦ ਹੀ ਦੱਸਦਾ ਸ਼ਬਦ ਦਾ ਟੇਸਟ ਜਿਹੜਾ ਹੈਗਾ ਉਹ ਦਰਿਆ ਦਾ ਟੇਸਟ ਨਹੀਂ ਹੈ ਸ਼ਬਦ 'ਚ ਜੋ ਚੀਜ਼ ਹੈ ਗਿਆਨ ਹੈ ਉਹ ਇਹਦੇ 'ਚ ਨਹੀਂ ਹੈ ਉਹ ਗੁਣ ਸ਼ਬਦ ਵਾਲਾ ਇਹਦੇ ਵਿੱਚ ਨਹੀਂ ਦਰਿਆ 'ਚ ਨਹੀਂ ਹੈਗਾ ਕੋਈ ਉਹ ਵੀ ਹੋ ਜਾਈ ਹੋ ਜਾਂਦਾ ਇਹਦਾ ਵੀ ਪਾਣੀ ਉਹਦੇ ਨਾਲ ਰਲ ਜਾਂਦਾ ਛੱਲਾ ਨਾਲ ਸਰਮ ਪਈ ਨਾਰਾਇਣੇ ਨਾਨਕ ਦਰ ਪੜੀਆਂ ਸਰਮ ਪਈ ਨਾਰਾਇਣੇ ਨਾਰਾਇਣੇ ਨੂੰ ਤਰਸ ਆਇਆ ਕਹ ਲੋ ਸਰਮ ਪਈ ਨਾਰਾਇਣੇ ਕੀ ਤਰਸ ਆਇਆ ਨਾਨਕ ਦਰ ਪਈਆਂ ਉਹਦੇ ਤੇ ਤੇ ਜਗੜਾ ਟੈਟੇਰੀ ਹੋ ਗਿਆ ਸੀ ਨਾ ਨਾਨਕ ਦਾ ਟੈਟਾ ਦੁਆਰੇ ਪਿਆ ਦੁਆਰੇ ਦਰ ਪੜੀਓ ਮਰੂ ਤੋਂ ਹਰ ਕੇ ਦਵਾਰ ਕਬੀਰ ਵੀ ਕਹਿੰਦਾ ਹੈ ਜਦੋਂ ਇਹ ਜੀ ਅਵਸਥਾ ਹੋ ਜਾਂਦੀ ਹੈ ਨਾ ਵੀ ਮਰੂ ਤੋਂ ਹਰ ਕੇ ਦਵਾਰ ਵੀ ਆਪਾਂ ਸਾਨੂੰ ਪਈ ਬਸ ਫੇਰ ਕਹਿੰਦੇ ਉਹਨੂੰ ਰਹਿਮ ਆ ਜਾਂਦਾ ਸਰਬ ਦਾ ਮਤਲਬ ਇਹ ਨਹੀਂ ਹੈਗਾ ਵੀ ਉਹਨੂੰ ਸ਼ਰਮ ਆਈ ਸ਼ਰਮ ਪਈ ਤਰਸ ਆਇਆ ਤਰਸ ਪਿਆ ਮੇਰੇ ਨਾਲ ਗਦਰ ਪਈਆਂ ਉਹ ਦਰ ਪਈਆਂ ਭੂਖ ਸੁਹੰਦਾ ਸਰਬ ਸੁਖ ਜਿਸ ਬਖਸ਼ੇ ਬੇਪਰਵਾਹ ਅਦੇ ਪੋਖ ਹੀ ਸੋਦਾ ਸਰਬ ਸੁਖ ਪੋਖ ਦੇ ਖੱਖੇ ਨੂੰ ਸਹਿਰੀ ਹੋਊ ਔਂਕੜਾ ਹੈ ਉੱਪਰ ਪੋਖ ਹਾਂ ਪੋਖ ਫਿਰ ਬਿਨਾ ਫਿਰ ਵੀ ਹੈ ਇਹ ਪੁਲਿੰਗ ਹੈ ਹੁਣ ਪੋਖ ਪੋਖਿਆ ਹੋਇਆ ਸੋਹੰਦਾ ਸੋਹੰਦਾ ਤਾਂ ਹੀ ਹੈ ਨਾ ਭਗਤ ਸੋਹੰਦਾ ਸਰਬ ਸੁਖ ਸਰਬ ਸੁਖ ਇਸੇ ਨੂੰ ਹੈ ਨਾ ਸਰਬ ਸੁਖ ਕਰਕੇ ਤਾਂ ਉਕਲ ਬੰਦਾ ਬੰਨਣਾ ਪੈਂਦਾ ਕੋਖ ਸੁਹੰਦਾ ਆਓ ਸਰਬ ਸੁਖ ਸਰਬ ਸੁਖ ਕਿਹਨੂੰ ਫਿਰ ਸਰਬ ਸੁਖ ਵੀਦੇ ਨੂੰ ਸਰਬ ਸੁਖ ਨਾ ਕੋਖਿਆ ਗਿਆ ਹਾਂ ਇਹ ਪੋਖਿਆ ਗਿਆ ਸਰਬ ਸੁਖ ਉਹਨੂੰ ਜਿਸ ਬਖਸ਼ੇ ਬੇਪਰਵਾਹ ਬਖਸ਼ੇ ਬੇਪਰਵਾਹ ਉਹ ਨਾ ਤਾਂ ਵੀਰ ਨੂੰ ਬਖਸ਼ੇ ਦੀ ਲੋੜ ਹੈ ਨਾ ਵੀ ਇਹਨਾਂ ਨੂੰ ਭੋਖਣ ਦੀ ਲੋੜ ਹੈ ਸਤਸੰਗ ਭੋਗਾਂ ਬਖਸ਼ੇ ਵੀ ਪ੍ਰਭਾ